ਅਥ ਦਲੀਪ ਕੋ ਰਾਜ ਕਥਨੰ ਤੋਟਕ ਚੰਦ ਰਣ ਮੋ ਜਨਮਾਨ ਮਹੀ ਪਏ ਤਵਿਆਨ ਦਲੀਪ ਦਲੀਸ ਪਏ ਬਹੁ ਭਾਂਤਨ ਦਾਨਮ ਦੀਹ ਦਲੇ ਸਭ ਠੌਰ ਸਵੋਠ ਧਰਮ ਪਰੇ ਚਉਪਈ ਜਬ ਨਿਰਪਹਨਾ ਮਾਨਤਾ ਤਾ ਬਰ ਸਿਵਤਰ ਸੂਲ ਕਰ ਧਰ ਲਵ ਨਾਸਰ ਭਇਓ ਦਲੀਪ ਜਗਤ ਕੋ ਰਾਜਾ ਭਾਂਤ ਭਾਂਤ ਜਿਹ ਰਾਜ ਬਿਰਾਜਾ ਮਹਾਰਥੀ ਅਰ ਮਹਾ ਨਿਰਪਾਰਾ ਕਨਕਿਵਟ ਸਾਚੇ ਜਨ ਢਾਰਾ ਅਤ ਸੁੰਦਰ ਜਨ ਮਦਨ ਸਰੂਪਾ ਜਾਨਕ ਬਨੇ ਰੂਪ ਕੋ ਭੂਪਾ ਬਹੁ ਵਿਦ ਕਰੇ ਜਗ ਵਿਸਥਾਰਾ ਵਿਦਵਤ ਹੂਮ ਦਾਨ ਮਖ ਸਾਰਾ ਧਰਮ ਤੁਜਾ ਜਾਤਾ ਬਿਰਾਜੀ ਇੰਦਰਾਵਤੀ ਨਿਰਖ ਦੁਤ ਲਾਜੀ ਪਗ ਪਗ ਜਗ ਖੰਭ ਕਹੋ ਗਾਡਾ ਕਰ ਕਰ ਅਨਸਾਲ ਕਰ ਛਾਡਾ ਭੂਖਾ ਜੋ ਜਵਾਬਤ ਕੋਈ ਤਤ ਛਿਨ ਇਛ ਪੁਰਾਵਤ ਸੋਈ ਜੋ ਜਿਹ ਮੁਖ ਮੰਗਾ ਸੋ ਪਾਵਾ ਬਿਮੁਖ ਆਸ ਫਿਰ ਪਿਛਕ ਨਾ ਜਾਵਾ ਧਾਮ ਧਾਮ ਤੋਈ ਧਰਮ ਬਧਾਜੀ ਧਰਮਾਵਤੀ ਨਿਰਖ ਮੁਰਛਾਈ ਮੂਰਖ ਕੋਈ ਰਹਿ ਨਹੀਂ ਪਾਵਾ ਬਾਰ ਬੂੜ ਸਭ ਸੋਧ ਪੜਾਵਾ ਘਰ ਘਰ ਹੋਤ ਭਈ ਕਰ ਸੇਵਾ ਜਾਤਾ ਮਾਨ ਸਭੈ ਗੁਰਦੇਵਾ ਇਹ ਵਿਦਰਾਜ ਦਲੀ ਬਡੋ ਕਰ ਮਹਾਰਥੀ ਅਰ ਮਹਾ ਧਨੁਰ ਤਾਰੇ ਕੋਕ ਸ਼ਾਸਤਰ ਸਿਮਰਤ ਸੁਰ ਗਿਆਨਾ ਜੋਤਵੰਤ ਦਸ ਚਾਰ ਨਿਧਾਨਾ ਮਹਾ ਕਰਮਨੀ ਮਹਾ ਸੁਜਾਨੂ ਮਹਾ ਜੋਤ ਦਸ ਚਾਰ ਨਿਧਾਨੂ ਅਤ ਸਰੂਪ ਮਿਤ ਪ੍ਰਭਾਸਾ ਮਹਾ ਮਾਨ ਹਰ ਮਹਾ ਉਦਾਸਾ ਵੇਦ ਅੰਗ ਖੜ ਸ਼ਾਸਤਰ ਪ੍ਰਵੀਨਾ ਧਨੁਰ ਵੇਦ ਪ੍ਰਭ ਕੇ ਰਸ ਲੀਨਾ ਖੜ ਗੁਣ ਈਸ਼ਵਰ ਪੁੰਨ ਅਤੁਲ ਬਲ ਹਰ ਅਨੇਕ ਜੀ ਤੇ ਜਿਨ ਦਲ ਮਲ ਖੰਡ ਖੰਡ ਜੀਤ ਬੜ ਰਾਜਾ ਆਣ ਸਮਾਨ ਨਾਨ ਬਿਰਾਜਾ ਅਤ ਬਲਿਸ਼ਟ ਅਸ ਤੇਜ ਪ੍ਰਚੰਡਾ ਯਾਰ ਅਨੇਕ ਦਿਨ ਸਾਧੂ ਦੰਡਾ ਦੇਸ ਵਿਦੇਸ ਸਦਕ ਜਿਹ ਜੀਤਾ ਜਹਤਾ ਚਲੀ ਰਾਜ ਕੀ ਨੀਤਾ ਭਾਂਤ ਭਾਂਤ ਛਤਰ ਬਿਰਾਜਾ ਤਾਜ ਹੱਠ ਚਰਨ ਲਗੇ ਬੜ ਰਾਜਾ ਜਹਤਾ ਹੋ ਧਰਮ ਕੀ ਰੀਤਾ ਕਉ ਨ ਪਾਵਤ ਹੋਣ ਅਨੀਤਾ ਦਾਣ ਨਿਸ਼ਾਨ ਚਹੂ ਚਕ ਬਾਜਾ ਕਰਨ ਕੁਬੇਰ ਬੇਨ ਬਲੀ ਰਾਜਾ ਭਾਂਤ ਭਾਂਤ ਤਨ ਰਾਜ ਕਮਾਈ ਆ ਸਮੁੰਦਰ ਲੋ ਫਿਰੀ ਦੁਹਾਈ ਜਹਤਾ ਕਰਮ ਪਾਪ ਭੈ ਦੂਰਾ ਧਰਮ ਕਰਮ ਸਭ ਕਰਤ ਹਜੂਰਾ ਜਹ ਤਾ ਪਾਪ ਛਪਾ ਸਕਦੇ ਸਾ ਧਰਮ ਕਰਮ ਉਠ ਲਾਗ ਨਰੇਸਾ ਆ ਸਮੁੰਦਰ ਲੋ ਫਿਰੀ ਦੁਹਾਈ ਇਹ ਵਿਦ ਕਰੀ ਦਲੀਪ ਰਜਾਈ ਇਤ ਰਾਜਾ ਦਲੀਪ ਰਾਜ ਸਮਾਪਤ ਅਫਜੂ ਅਥ ਰਾਗ ਰਾਜੇ ਕੋ ਰਾਜ ਕਥਨ ਚਉਪਈ ਬੋਰ ਜੋ ਸੋ ਜੋਤ ਮਿਲਾਨੀ ਸਭ ਜਗ ਐਸ ਕਿਰਿਆ ਪਹਿਚਾਨੀ ਸ੍ਰੀ ਰਗੁਰਾਜ ਰਾਜ ਜਗ ਕੀਨਾ ਅਤਰ ਪਤਰ ਸਿਰ ਢਾਰ ਨਵੀਨਾ ਬਹੁ ਭਾਂਤ ਕਰ ਜਗ ਪ੍ਰਕਾਰਾ ਦੇਸ ਦੇਸ ਮੈਂ ਧਰਮ ਵਿਥਾਰਾ ਪਾਪੀ ਕੋਈ ਨਿਕਟ ਨ ਰਾਖਾ ਝੂਠ ਬੈਨ ਕਉ ਭੂਲ ਨ ਭਾਖਾ ਨਿਸਾ ਤਾਸ ਨਿਸਨਾਥ ਪਛਾਨਾ ਦਿਨ ਕਰ ਤਾਹਿ ਦਿਵਸ ਅਨਮਾਨਾ ਬੇਦਨ ਤਾਹਿ ਬ੍ਰਹਮ ਕਰ ਲੇਖਾ ਦੇਵਨ ਇੰਦਰ ਰੂਪ ਅਵਰੇਖਾ ਵਿਪਨ ਸਬਨ ਬ੍ਰਹਸਪਤ ਦੇਖਿਓ ਦੈਤਨ ਗੁਰੂ ਸ਼ੁਕਰ ਕਰ ਪੇਖਿਓ ਰੋਗਨ ਤਾਹਿ ਦੀ ਮਾਨਾ ਜੋਗਨ ਪਰਮ ਤਤ ਪਹਿਚਾਨਾ ਬਾਲਨ ਬਾਲ ਰੂਪ ਅਵਰੇਖਿਓ ਜੋਗਨ ਮਹਾ ਜੋਗ ਕਰ ਦੇਖਿਓ ਦਾਤਨ ਮਹਾ ਦਾਨ ਕਰਿ ਮਾਨਿਓ ਭੋਗਨ ਭੋਗ ਰੂਪ ਪਹਿਚਾਨਿਓ ਸੰਨਿਆਸਨ ਦਤ ਰੂਪ ਕਰ ਜਾਣਿਓ ਜੋਗਨ ਗੁਰ ਗੋਰਖ ਕਰ ਮਾਨਿਓ ਰਾਮਾਨੰਦ ਬੈਰਾਗਨ ਜਾਨਾ ਮਹਾਦੀਨ ਤੁਰਕਨ ਪਹਿਚਾਨਾ ਦੇਵਨ ਇੰਦਰ ਰੂਪ ਕਰ ਲੇਖਾ ਦੈਤਨ ਸੁੰਭ ਰਾਜ ਕਰ ਪੇਖਾ ਜਥਨ ਜਥ ਰਾਜ ਕਰ ਮਾਨਾ ਕਿਨਰਨ ਕਿਨਰ ਦੇਵ ਪਹਿਚਾਨਾ ਕਾਮਨ ਕਾਮ ਰੂਪ ਕਰ ਦੇਖਿਓ ਰੋਗਨ ਰੂਪ ਤਨੰਤਰ ਪੇਖਿਓ ਰਾਜਨ ਲਖਿਓ ਰਾਜ ਅਧਿਕਾਰੀ ਜੋਗਨ ਲਖਿਓ ਜੁਗੀ ਸਰਪਾਰੀ ਛਤਰਨ ਬੜੋ ਛਤਰ ਪਰ ਜਾਨਾ ਅਤਰਨ ਮਹਾ ਸ਼ਾਸਤਰ ਧਾਰ ਮਾਨਾ ਰਜਨੀ ਤਾ ਚੰਦਰ ਕਰ ਲੇਖਾ ਦਿਨ ਯਰ ਕਰ ਤੇ ਦਿਨ ਅਬ ਸੇਖਾ ਸੰਤਨ ਸ਼ਾਂਤ ਰੂਪ ਕਰ ਜਾਣਿਓ ਪਾਵਕ ਤੇਜ ਰੂਪ ਅਨੁਮਾਨਿਓ ਧਰਤੀ ਤਾਸ ਧਰਾ ਤਰ ਜਾਨਾ ਹਰਣੀ ਐਣ ਰਾਜ ਪਹਿਚਾਨਾ ਛਤਰਨਤਾ ਛਤਰਪਾ ਸੂਜਾ ਜੋਗਨ ਮਹਾ ਜੋਗ ਕਰ ਬੂਜਾ ਹਿਮ ਕਰਤਾ ਹਿਮਾਲਿਆ ਜਾਨਾ ਦਿਨ ਕਰੇ ਅੰਧਕਾਰ ਅਨੁਮਾਨਾ ਜਲ ਸਰੂਪ ਜਲ ਤਾਸ ਪਛਾਨਾ ਮੇਗਨ ਇੰਦਰ ਦੇਵ ਕਰ ਮਾਨਾ ਬੇਦਨ ਬ੍ਰਹਮ ਰੂਪ ਕਰ ਦੇਖਾ ਵਿਪਨ ਵਿਆਸ ਜਾਣ ਅਵਰੇਖਾ ਲਖਮੀ ਤਾਹੇ ਵਿਸ਼ਨ ਕਰਮਾ ਲਿਓ ਵਾਸੁਦੇਵ ਬਾਸ ਵੀ ਜਾਣਿਓ ਸੰਤਨ ਸਾਤ ਰੂਪ ਕਰ ਦੇਖਾ ਸਤਰੁਨ ਕਲਾ ਸਰੂਪ ਵਿਸੇਖਾ ਰੋਗਣ ਤਾਹੇ ਦੀ ਸੂਜਾ ਭਾਮਨ ਭੋਗ ਰੂਪ ਕਰ ਬੂਜਾ ਮਿੱਤਰਨ ਮਹਾ ਮਿੱਤਰ ਕਰ ਜਾਨਾ ਜੋਗਨ ਪਰਮ ਤਤ ਪਹਿਚਾਨਾ ਮੋਰਨ ਮਹਾ ਮੇ ਕਰਮਾਨਿਆ ਦਿਨ ਕਰ ਚਿਤ ਚੱਕਵੀ ਜਾਣਿਆ ਚੰਦ ਸਰੂਪ ਚਕੋਰਨ ਸੂਜਾ ਸਵਾਦ ਬੂ ਸੀਪਨ ਕਰ ਬੂਜਾ ਮਾਸ ਬਸੰਤ ਕੋਕਲਾ ਜਾਨਾ ਸਵਾਦ ਬੂ ਚਾਤ੍ਰਿਕ ਅਨੁਮਾਨਾ ਸਾਧਨ ਸਿੱਧ ਰੂਪ ਕਰ ਦੇਖਾ ਰਾਜਨ ਮਹਾਰਾਜ ਅਵਰੇਖਾ ਦਾਨ ਸਰੂਪ ਪਿਛਕਨ ਜਾਨਾ ਕਾਲ ਸਰੂਪ ਸਤਰ ਅਨੁਮਾਨਾ ਸਾਸਤਰ ਸਰੂਪ ਸਿਮਰਤਨ ਦੇਖਾ ਸਤ ਸਰੂਪ ਸਾਧ ਅਵਰੇਖਾ ਸੀਲ ਸਰੂਪ ਸਾਧਵਨ ਚੀਨਾ ਦਿਆਲ ਸਰੂਪ ਦਇਆ ਚਿਤ ਕੀਨਾ ਮੋਰਨ ਮੇਘ ਰੂਪ ਪਹਿਚਾਨਾ ਚੋਰਨ ਤਾਹੇ ਭੋਰ ਕਰ ਜਾਨਾ ਕਾਮਨ ਕੇਲ ਰੂਪ ਕਰ ਸੂਜਾ ਸਾਧਨ ਸਿੱਧ ਰੂਪ ਦੇਹ ਬੂਜਾ ਫਣਪਤੇਸ ਫਨੀਰ ਕਰ ਜਾਣਿਓ ਅੰਮ੍ਰਿਤ ਰੂਪ ਦੇਵ ਤਨ ਮਾਨਿਓ ਮਨ ਸਮਾਨ ਫਨੀਰ ਕਰ ਸੂਜਾ ਪ੍ਰਾਨਨ ਪ੍ਰਾਨ ਰੂਪ ਕਰ ਬੂਜਾ ਰਗੁ ਬੰਸੀਆਂ ਰਗੁ ਰਾਜ ਪਰਮਾਨਿਓ ਕੇਵਲ ਕ੍ਰਿਸ਼ਨ ਜਾਤ ਮਨ ਜਾਣਿਓ ਵਿਪਤ ਹਰਨ ਵਿਪਤਾ ਕਰ ਜਾਣਾ ਬਲ ਮਹੀਪ ਬਾਮਨ ਪਹਿਚਾਨਾ ਸਿਵ ਸਰੂਪ ਸ਼ਿਵ ਸੰਤਨ ਪੇਖਾ ਵਿਆਸ ਪਰਾਸਰ ਤੁਲ ਬਸੇਖਾ ਵਿਪਰਨ ਭੇਸ ਰੂਪ ਬਖਾਨਾ ਛਤਨ ਜੁਦ ਰੂਪ ਕਰ ਜਾਣਾ ਜਉਣ ਜਉਣ ਜੇ ਭਾਂਤ ਵਿਚਾਰਾ ਤਉ ਨੈ ਕਾਜ ਕਾਛ ਅਨਵਾਰਾ ਭਾਂਤ ਭਾਂਤ ਤਿਨ ਕੀਨੋ ਰਾਜਾ ਦੇਸ ਦੇਸ ਕੇ ਜੀ ਸਮਾਜਾ ਭਾਂਤ ਭਾਂਤ ਕੇ ਦੇਸ ਨਾਏ ਪੈਗ ਪੈਗ ਪਰ ਜਗ ਕਰਾਏ ਪਗ ਪਗ ਜਗ ਖੰਭ ਕਹੋ ਗਾਡਾ ਡਗ ਡਗ ਹੋ ਮੰਤਰ ਕਰ ਛਾਡਾ ਐਸੀ ਤਰ੍ਹਾਂ ਨ ਦਿਖੀਤ ਕੋਈ ਜਗ ਖੰਭ ਜੇ ਠੌਰ ਨ ਹੋਈ ਗਵਾਲੰਬ ਬੋ ਜਗ ਕਰੇ ਬਰ ਬ੍ਰਾਹਮਣ ਬੋਲ ਬਸੇਕ ਧਰਮ ਧਾਰਮ ਬਾਜ ਮੇਦ ਬੋ ਬਾਰਨ ਕੀਨੇ ਭਾਂਤ ਭਾਂਤ ਭੂਕੇ ਰਸ ਲੀਨੇ ਗਜਾ ਮੇਧ ਬੋ ਕਰੇ ਜਗ ਤਹ ਅਜਾ ਮੇਧ ਤੇ ਸਕੈ ਨਾ ਕਨ ਕਹਾ ਗਵਾ ਲੰਬ ਕਰ ਵਿਵਿਧ ਪ੍ਰਕਾਰਾ ਪਸ ਅਨੇਕ ਮਾਰੇ ਤਿਹ ਬਾਰਾ ਰਾਜ ਸੂ ਕਰ ਵਿਵਿਧ ਪ੍ਰਕਾਰੰ ਦੁਤੀਆ ਇੰਦਰ ਰਗ ਰਾਜ ਅਪਾਰੰ ਭਾਂਤ ਭਾਂਤ ਕੇ ਵਿਵਿਧ ਦਾਨਾ ਭਾਂਤ ਭਾਂਤ ਕਰ ਤੀਰਥ ਨਾਨਾ ਸਰਬ ਤੀਰਥ ਪਰ ਪਾਵਰ ਬੰਧਾ ਅਨ ਛੇਤਰ ਘਰ ਘਰ ਮੈਂ ਸਾਂਧਾ ਆਸਾਵੰਤ ਕਹੂੰ ਕੋਈ ਆਵੈ ਤਤ ਛਿਨ ਮੁਖ ਮੰਗਾਇ ਸੋ ਪਾਵੈ ਭੂਖ ਨਾ ਕੋਈ ਰਹਿਣ ਨਾ ਪਾਵੇ ਭੂਪਤ ਹੋਏ ਕਰ ਰੰਕ ਸਿਧਾਵੇ ਬਹੁਰ ਦਾਨ ਕਾ ਕਰਨ ਪਸਾਰਾ ਏਕ ਬਾਰ ਰਗੁਰਾਜ ਨਿਹਾਰਾ ਸਵਰਨ ਦਾਨ ਦੇ ਵਿਵਿਧ ਪ੍ਰਕਾਰਾ ਰੁਕਮ ਦਾਨ ਨਹੀਂ ਪਾਈਤ ਪਾਰਾ ਸਾਜ ਸਾਜ ਬੋ ਦੀਨੇ ਬਾਜਾ ਜਾਨ ਸਭ ਕਰੈ ਰੰਕ ਰਾਗੁ ਰਾਜਾ ਹਸ ਦਾਨ ਅਰ ਵਿਸ਼ਟਣ ਦਾਨਾ ਗਉ ਦਾਨ ਵਿਦਵਤੇ ਸਨਾਨਾ ਹੀਰ ਚੀਰ ਦੇ ਦਾਨ ਅਪਾਰਾ ਮੋਹਿ ਸਵੈ ਮਹਿ ਮੰਡਲ ਡਾਰਾ ਬਾਜੀ ਦੇਤ ਗਜਨ ਕੇ ਦਾਨਾ ਪਾਂਤ ਪਾਂ ਦੀਨਨ ਸਰਮਾਨਾ ਦੁਖ ਭੂ ਕਾਹੂ ਨ ਸੰਤਾਵੈ ਜੋ ਮੁਖ ਮੰਗੈ ਵਾਹ ਬਰ ਪਾਵੈ ਸੀਲ ਕੋ ਜਾਨ ਪਹਾਰਾ ਦਇਆ ਸਿੰਦਰ ਰਾਜ ਪੁਹਾਰਾ ਸੁੰਦਰ ਮਹਾ ਤਨਕ ਤਰੇ ਆਛਾ ਜਾਨ ਅਲ ਪੰਚ ਕਾਸ਼ ਤਨ ਕਾਛਾ ਨਿਤ ਉਠ ਕਰ ਦੇਵ ਕੀ ਪੂਜਾ ਫੂਲ ਗੁਲਾਬ ਕੇਵੜਾ ਕੂਜਾ ਚਰਨ ਕਮਲ ਨਿਤ ਸੀਸ ਲਗਾਵੇ ਪੂਜਨ ਨਿਤ ਚੰਡਕਾ ਆਵੇ ਧਰਮ ਰੀ ਸਭ ਠੌਰ ਚਲਾਈ ਜਤਰ ਤਤਰ ਸੁਖ ਬਸੀ ਲੁਗਾਈ ਭੂਖ ਨਾਗ ਕੋਈ ਕਹੂ ਨਾ ਦੇਖਾ ਉਤਨੀ ਸਭ ਤਨੀ ਬਸੇਖਾ ਜਹਤਾ ਧਰਮ ਤੁਜਾ ਫਾਰਾਈ ਚੋਰ ਜਾਰ ਨਾ ਦੇਤ ਦਿਖਾਈ ਜਹਤਾ ਯਾਰ ਚੋਰ ਚੁਨ ਮਾਰਾ ਏਕ ਦੇਸ ਕਉ ਰਹਿ ਨਾ ਪਾਰਾ ਹੋਰ ਕੋਈ ਦਿਸ਼ ਨਾ ਪੇਖਾ ਐਸ ਰਾਜ ਰਗਰਾਜ ਵਿਸੇਖਾ ਚਾਰੋ ਦਿਸ਼ਾ ਚੱਕਰ ਫਹਰਾਵੇ ਪਾਪਨ ਕਾਟ ਮੂੰਡ ਫਿਰ ਆਵੇ ਗਾਇ ਸਿੰਘ ਕਹੁ ਦੂਤ ਪਿਲਾਵੈ ਸਿੰਘ ਗਊ ਕਾ ਘਾਸ ਚੁਗਾਵੈ ਚੋਰ ਕਰਤ ਧਨ ਕੀ ਰਖਵਾਰਾ ਤਰਾਸ ਮਾਰ ਕੋਈ ਹਾਥ ਨਾ ਡਾਰਾ ਨਾਰ ਪੁਰਖ ਸੋਵਤ ਇਕ ਸੇਜਾ ਹਾਥ ਪਸਾਰ ਨਾ ਸਾਗਤ ਰੇਜਾ ਪਾਪਕ ਕ੍ਰਿਤ ਇਕ ਠੌਰ ਰਖਾਏ ਰਾਜ ਤਰਾਸ ਤੇ ਟਰਹਿ ਨਾ ਪਾਏ ਚੋਰ ਸਾਧ ਮਗ ਏਕ ਸਿਧਾਰੈ ਤਰਾਸ ਤਰਸਤ ਕਰ ਕੋਈ ਨਾ ਡਾਰੈ ਗਾਇ ਸਿੰਘ ਇਕ ਖੇਤ ਫਿਰਾਹੀ ਹਾਥ ਚਲਾਏ ਸਖਤ ਕੋਈ ਨਾਹੀ ਇਹ ਵਿਦਰਾਜ ਕਰਿਓ ਰਗ ਰਾਜਾ ਦਾਨ ਨਿਸ਼ਾਨ ਚਹੂ ਦਿਸ ਬਾਜਾ ਚਾਰੋ ਦਿਸਾਂ ਬੈਠ ਰਖਵਾਰੇ ਮਹਾਵੀਰ ਅਰ ਰੂਪ ਉਜਿਆਰੇ 20 ਸਹੰਸਰ ਬਰਖ ਪਰਮਾਨਾ ਰਾਜ ਕਰਾ ਦਾ ਚਾਰ ਨਿਧਾਨਾ ਭਾਂਤ ਅਨੇਕ ਕਰੇ ਨੇ ਧਰਮਾ ਔਰ ਨਾ ਸਕੈ ਇਸ ਕਰ ਕਰਮਾ ਪਾਦਰੀ ਚੰਦ ਇਹ ਭਾਂਤ ਰਾਜ ਰਗ ਰਾਜ ਕੀਨ ਗਜ ਬਾਜ ਸਾਜ ਦੀ ਨਾਨ ਦੀਨ ਨਿਰਭਜੀਤ ਜੀਤ ਲਿੰਨੇ ਅਪਾਰ ਕਰ ਖੰਡ ਖੰਡ ਖੰਡੇ ਗੜਵਾਰ ਇਤਰਾ ਗੁਰਾਜ ਸਮਾਪਤਮ ਅਫਜੂ ਅਥ ਅਜ ਰਾਜੇ ਕੋ ਰਾਜ ਕਥਨੰ ਪਾਦੜੀ ਛੰਦ ਫੁਨ ਭੈ ਰਾਜ ਅਜ ਰਾਜ ਵੀਰ ਜਿਨ ਭਾਂਤ ਭਾਂ ਜਿੱਤੇ ਪਰਬੀਰ ਕਿੰਨੇ ਖਰਾਬ ਖਾਨੇ ਖਵਾਸ ਜਿੱਤੇ ਮਹੀਬ ਤੋਰੇ ਮਵਾਸ ਜਿੱਤੇ ਅਜੀਤ ਮੁੰਡੇ ਅਮੁੰਡ ਖੰਡੇ ਅਖੰਡ ਕਿੰਨੇ ਕਮੰਡ ਦਾ ਚਾਰ ਚਾਰ ਵਿਦਿਆ ਨਿਧਾਨ ਅਜ ਰਾਜ ਰਾਜ ਰਾਜਾ ਮਹਾਨ ਸੂਰਾ ਸੁਭਾ ਜੋਦਾ ਪ੍ਰਚੰਡ ਸਰਵਤ ਸਰਵ ਸ਼ਾਸਤਰ ਵਿਦਿਆ ਉਦੰਡ ਮਾਨੀ ਮਹਾਨ ਸੁੰਦਰ ਸਰੂਪ ਅਵਲੋਕ ਜਾਜ ਲਾਜੰਤ ਭੂਪ ਰਾਜਾਨ ਰਾਜ ਰਾਜਾ ਥਿਰਾਜ ਗ੍ਰਹਿ ਭਰੇ ਸਰਬ ਸੰਪਤ ਸਮਾਜ ਅਵਲੋਕ ਰੂਪ ਰੀ ਜੰਤ ਨਾਰ ਸਰਵਤ ਦਾਨਸ਼ੀਲ ਵਿਦਿਆ ਉਦਾਰ ਜੋ ਕਹੋ ਕਥਾ ਬਾਢੰਤ ਗ੍ਰੰਥ ਸੁਣ ਲਿਓ ਮਿੱਤਰ ਸੰਖੇਪ ਕੰਥ ਬੈ ਧਰਵ ਦੇਸ ਰਾਜਾ ਸੁਵਾਹਾ ਚੰਪਾਵਤੀ ਸੋ ਗ੍ਰਹਿ ਨਾਰਿਤਾਹੇ ਤੇ ਜਈ ਏਕ ਕੰਨਿਆ ਅਪਾਰ ਤੇ ਮਤੀ ਇੰਦਰ ਨਾਮਾ ਉਦਾਰ ਜਬ ਭਈ ਜੋਗ ਬਰ ਕੇ ਕੁਮਾਰ ਤਬ ਕੀਨ ਬੈਠ ਰਾਜਾ ਵਿਚਾਰ ਲਿੰਨੇ ਬੁਲਾਏ ਨਿਰਭ ਸਰਬ ਦੇਸ ਤਾਏ ਸਵਾਲੈ ਦਲ ਅਸੇਸ ਮੁਖ ਭਈ ਆਣ ਸਾਰਸਵਤੀ ਆਪ ਜੇ ਜਪਤ ਲੋਗ ਮਿਲ ਸਰਬ ਜਾਪ ਤਬ ਦੇਸ ਦੇਸ ਕੇ ਭੂਪਾਨ ਕਿੰਨੋ ਪ੍ਰਣਾਮ ਰਾਜਾ ਮਹਾਨ ਤਾ ਬੈਠ ਰਾਜ ਸੋ ਮੰਤਿਐਸ ਜਨ ਦੇਵ ਮੰਡਲੀ ਸਮ ਨਤੈਸ ਬਾਜੰਤ ਢੋਲ ਦੁੰਦਪਾ ਪਾਰ ਬਾਜੰਤ ਤੂਰ ਚਨਕੰਤ ਤਾਰ ਸੋਭਾ ਅਪਾਰ ਬਰਨੀ ਨ ਜਾਏ ਜਨ ਬੈਠ ਇੰਦਰ ਆ ਭਾਵਨਾਏ ਇਹ ਭਾਂਤ ਰਾਜ ਮੰਡਲੀ ਬੈਠ ਅਵੇ ਲੋਕ ਇੰਦਰ ਜਹ ਨਾਕ ਐਠ ਆਭਾ ਅਪਾਰ ਬਰਨੈ ਸੋ ਕੌਣ ਹਵੈ ਰਹਿ ਜਛ ਗੰਧਰਬ ਮੌਨ ਪਾਦਰੀ ਛੰਦ ਸੋਭੰਦ ਸੂਰ ਲੋਭੰਤ ਹੂਰ ਅਛਰੀ ਅਪਾਰ ਜੀ ਸੁਧਾਰ ਗਾਵੰਤ ਗੀਤ ਮੋਹੰਤ ਚੀਤ ਮਿਲਦੇ ਅਸੀਸ ਜੁਗ ਚਾਰ ਜੀਸ ਬਾਜੰਤ ਤਾਰ ਡਾਰੈ ਤਮਾਰ ਦੇਵਾਨ ਨਾਰ ਪੇਖਤ ਅਪਾਰ ਕਹਿ ਬੇਦ ਰੀਤ ਗਾਵੰਤ ਗੀਤ ਸ਼ੋਭਾ ਅਨੂ ਸੋਭੰਤ ਭੂਪ ਬਾਜੰਤ ਤਾਰ ਰੀ ਜੰਤ ਨਾਰ ਗਾਵੰਤ ਗੀਤ ਆਨੰਦ ਚੀਤ ਉਛਾਲ ਛੰਦ ਗਾਵਤ ਨਾਰੀ ਬਾਜ ਤਾਰੀ ਦੇਖਤ ਰਾਜਾ ਦੇਵਤ ਸਾਜਾ ਗਾਵਤ ਗੀਤੰ ਆਨੰਦ ਚੀਤੰ ਸੋਭਤ ਸੋਭਾ ਲੋਭਤ ਲੋਭਾ ਦੇਖਤ ਨੈਣ ਭਾਗਤ ਬੈਣ ਸੋਹਤ ਛਤਰੀ ਲੋਭਤ ਅਤਰੀ ਗੱਜਤ ਹਾਥੀ ਸੱਜਤ ਸਾਥੀ ਕੂਦਤ ਬਾਜੀ ਨਾਚਤ ਤਾਜੀ ਬਜਤ ਤਾਲੰ ਨਾਚਤ ਬਾਲੰ ਗਾਵਤ ਗਾਥੰ ਆਨੰਦ ਸਾਥੰ ਕੋਕਲ ਬੈਣੀ ਸੁੰਦਰ ਨੈਣੀ ਗਾਵਤ ਗੀਤੰ ਚੋਰਤ ਚੀਤੰ ਅਛਰਣ ਭੇਸੀ ਸੁੰਦਰ ਕੇਸੀ ਸੁੰਦਰ ਨੈਣੀ ਕੋਕਿਰ ਬੈਣੀ ਅਤਪਦ ਰੂਪਾ ਕਾਮਨ ਕੂਪਾ ਚਾਰ ਪ੍ਰਹਾਸਨ ਉਨਿਤ ਨਾਸਨ ਲਖ ਦਤਰਾਣੀ ਲਜਤ ਇੰਦਰਾਣੀ ਸੋਤ ਬਾਲਾ ਰਾਗਨ ਮਾਲਾ ਮੋਹਣੀ ਛੰਦ ਗੌਰ ਸਰੂਪ ਛਬ ਸੋਹਤ ਦੇਖਤ ਸੁਰ ਨਰ ਕੋ ਮਨ ਮੋਹਤ ਰੀਜ ਤਾਗ ਬੜੇ ਨਿਪਿਆਸੇ ਸੋਹਬੈ ਕੌਣ ਸਕੈ ਕਹਤ ਐਸੇ ਸੁੰਦਰ ਰੂਪ ਮਹਾਦੁਤ ਬਾਲੀ ਅਪੇਖਤ ਰੀਜਤ ਬੀਰ ਰਸਾਲੀ ਅਨਾਜਤ ਭਾਵ ਅਨੇਕ ਕਰ ਦੇਖਤ ਸੋਭਾ ਰੀਜ ਸੁਰ ਨਰ ਹਿੰਸਤ ਹੈ ਵਰ ਚਿੰਸਤ ਹਾਥੀ ਨਾਚ ਨਾਗਰ ਗਾਵਤ ਗਾਥੀ ਰੀਤ ਸੁਰ ਨਰ ਮੋਹਤ ਰਾਜਾ ਦੇਵਤ ਨਾਨ ਤੁਰੰਤ ਸਮਾਜਾ ਗਾਵਤ ਗੀਤਨ ਨਚਤ ਅਪਛਰਾ ਰੀਤ ਰਾਜਾ ਖੀਜਤ ਅਛਰਾ ਬਾਜਤ ਨਾਰਦ ਵੀਂਦ ਸਾਲੀ ਦੇਖਤ ਦੇ ਪ੍ਰਭਾਸਤ ਜਵਾਲੀ ਆਂਜ ਤੇ ਅੰਜਨ ਸਾਜ ਤੇ ਅੰਗਾ ਸੋਭਤ ਬਸਤਰ ਸੋ ਅੰਗ ਸੁਰੰਗਾ ਨਾਚ ਤੇ ਅਛਰੀ ਰੀਤ ਰਾਉ ਚਾਤ ਬਰਬੋ ਕਰਤੂ ਪਾਉ ਤਤ ਥਈ ਨਾਚੈ ਸੁਰਪੁਰ ਬਾਲਾ ਰਣ ਚੁਣ ਬਾਜੈ ਰੰਗ ਅੰਗ ਮਾਲਾ ਬਨ ਮਨ ਬੈਠੇ ਜਹਦਾ ਰਾਜਾ ਦੈ ਦੈ ਡਾਰੈ ਤਨ ਮਨ ਸਾਜਾ ਜਿਹ ਜੇ ਦੇਖਾ ਸੋ ਸੋ ਜਾ ਜਿਨ ਨਹੀਂ ਦੇਖਾ ਤਿਨ ਮਨ ਜਾ ਕਰ ਕਰ ਪਾਇੰ ਤ੍ਰੀ ਵਰਨਾ ਚੈ ਅਤਪੁਦ ਭਾਇੰਗ ਅੰਗ ਅੰਗ ਰਾਚੈ ਤਿਨ ਅਤਪੁਦ ਗਤ ਜਹਤਾ ਠਾਨੀ ਜਹਤਾ ਸੋ ਹੈ ਮਨ ਮਨ ਮਾਨੀ ਤਜ ਤੈ ਜੋਗੰ ਭਜ ਭਜ ਆਵੈ ਲਖ ਅਤਿ ਆਭਾ ਜੀ ਸੁਖ ਪਾਵੈ ਬਨ ਬਨ ਬੈਠੇ ਜਾਤਾ ਰਾਜਾ ਤਾਤਾ ਸੋਬੇ ਸਭ ਸੁਭ ਸਾਜਾ ਜਾਤਾ ਦੇਖੈ ਗੁਨੀ ਗਨ ਫੂਲੇ ਮੁਨਿ ਮਨ ਛਬ ਲਖ ਤਨ ਮਨ ਫੂਲੇ ਤਤ ਬਿਤ ਕਾਨ ਸੁਖ ਰਸ ਸਭ ਬਾਜੈ ਸੁਨ ਮਨ ਰਾਗੰ ਗੁਨੀ ਗਨ ਲਾਜੈ ਜਹਤਾ ਗਿਰ ਗਿਰ ਰਿਜ ਰਿਜ ਐਸੇ ਜਨ ਜੂ ਜੈ ਰਾਣ ਬਿਨਨ ਕੈਸੇ ਬਨ ਬਨ ਫੂਲੇ ਜਨ ਪਰ ਫੂਲੰ ਤਨ ਪਰ ਸੋਬੇ ਜਨ ਧਰ ਮੂਲੰ ਜਹਤਾ ਝੂਲੈ ਮਦ ਮਤ ਰਾਜਾ ਜਨ ਮੁਰ ਬੋਲੈ ਸੁਨ ਘਨ ਗਾਜਾ